ਮਾਨਵ ਸੰਸਾਧਨ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੀ ਇੱਕ ਹੋਰ ਆਧੁਨਿਕ ਪਹਿਲ ਈ ਪਾਠਸ਼ਾਲਾ ਡਿਜੀਟਲ ਇੰਡੀਆ ਨੂੰ ਉਤਸ਼ਾਹਿਤ ਕਰਦੀ ਈ ਪਾਠਸ਼ਾਲਾ ਵਿਦਿਆਰਥੀਆਂ ਮਾਪਿਆਂ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਲਈ ਲੈ ਕੇ ਆਈ ਹੈ ਈ ਲਰਨਿੰਗ ਸੰਸਾਧਨਾਂ ਦਾ ਅਦਭੁਤ ਸੰਗ੍ਰਹਿ ਹੈ ਈ ਪਾਠਸ਼ਾਲਾ ਜਿਸ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਸ਼ਿਆਂ ਦੀਆਂ ਪੁਸਤਕਾਂ ਤੁਸੀਂ ਮੁਫਤ ਵਿੱਚ ਕੰਪਿਊਟਰ ਜਾਂ ਮੋਬਾਈਲ ਤੇ ਹਿੰਦੀ, ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਪ੍ਰਾਪਤ ਕਰ ਸਕਦੇ ਹੋ ਪੂਰਕ ਪੁਸਤਕਾਂ, ਆਡੀਓ ਵੀਡੀਓ ਅਤੇ ਪ੍ਰਸ਼ਨ ਸੰਗ੍ਰਹਿ ਉਠਾਓ ਇਸ ਦਾ ਭਰਪੂਰ ਲਾਭ ਪੇਸ਼ ਹੈ ਈ ਪਾਠਸ਼ਾਲਾ